ਭਗਤ ਕਬੀਰ ਜੀ ਵੱਲੋਂ 29ਵੀਂ ਪੌੜੀ ਗੋੜੀ 52 ਅੱਖਰੀ ਚ ਉਪਦੇਸ਼ ਹੈ ਜੀ ਬੱਬੇ ਅੱਖਰ ਦਾ ਬੱਬਾ ਬਿੰਦਹ ਬਿੰਦ ਮਿਲਾਵਾ ਬਿੰਦਹ ਬਿੰਦ ਨਾ ਵਿਛੜਨ ਪਾਵਾ ਬੱਬਾ ਬਿੰਦਹ ਬਿੰਦ ਮਿਲਾਵਾ ਜੇ ਦੋ ਬੂੰਦਾਂ ਹੁਣ ਪਾਣੀ ਦੀਆਂ ਦੋਹਾਂ ਨੂੰ ਆਪਾਂ ਮਿਲਾ ਦਈਏ ਤਾਂ ਫੇਰ ਬੂੰਦ ਉਹੀ ਉਨਾ ਹੀ ਪਾਣੀ ਉਹੀ ਬੂੰਦ ਬੂੰਦ ਚੜ ਨਹੀਂ ਹੋ ਸਕਦੀ ਜਿੰਨ ਚੋਂ ਬਿਨ ਦੀ ਵਿਛੜਦੀ ਹੁੰਦੀ ਬੂਝ ਚੋਂ ਬੂਝ ਐਵੇਂ ਜੇ ਮਨ ਚਿੱਤ ਨੂੰ ਇੱਕ ਕਰ ਦਈਏ ਦੋਹਾਂ ਦਾ ਮੂਲ ਇੱਕੋ ਹੀ ਹੈ ਫਿਰ ਇਹ ਅੱਡ ਨਹੀਂ ਹੁੰਦੇ ਬਿੰਦੇ ਬਿੰਦੇ ਨਾਲ ਵਿਛੜ ਪਾਵਾ ਹਾਂਜੀ ਬੰਦੋ ਹੋਏ ਬੰਦਗੀ ਗਹਿ ਬੰਦਕ ਹੋਏ ਬੰਦ ਸੁਧ ਲਹਿ ਜੇ ਬੰਦਾ ਹੋਵੇ ਤਾਂ ਬੰਦਗੀ ਕਰੇ ਬੰਦਗੀ ਕੀ ਹੁੰਦੀ ਹੈ ਬੰਦਗੀ ਹੁੰਦੀ ਹੈ ਆਪਣੇ ਮਨ ਨੂੰ ਕਾਬੂ 'ਚ ਰੱਖਣਾ ਬੰਦਾ ਹੋ ਜਾ ਰਹੇ ਵਿੱਚ ਬੰਦੀ ਦੇਖਣ ਕੋ ਦੀਦਾਰ ਜੇ ਮਨ ਕਾਬੂ 'ਚ ਰਹੇ ਮਨ ਟਿਕਿਆ ਆਪਣੇ ਅੰਦਰ ਜੁੜਿਆ ਰਹੇ ਅੰਦਰੇ ਝਾਕਦਾ ਅੰਤਰਮੁਖੀ ਰਹੇ ਮਨ ਤਾਂ ਇਹਦਾ ਨਾਮ ਹੈ ਬੰਦਗੀ ਹੈ ਸ਼ਬਦ ਵਿਚਾਰ ਕਰੇ ਬੰਦਗੀ ਹੈ ਹਾਂਜੀ ਬੰਦਕ ਹੋਏ ਬੰਦ ਸੁਧ ਲਹੇ ਹਾਂ ਜੇ ਬੰਦਾ ਬੰਦਗੀ ਗਏ ਤਾਂ ਬੰਦਕ ਹੋ ਜਵੇ ਆਪਣੇ ਆਪ ਨੂੰ ਸਰੈਂਡਰ ਕਰ ਦਵੇ ਨਾਮ ਦੇ ਅੱਗੇ ਆਪਣੇ ਆਪ ਨੂੰ ਬੰਦਕ ਬਣਾ ਦਵੇ ਜੇ ਬੰਦਕ ਹੋਵੇ ਤਾਂ ਬੰਦਕ ਦੀ ਸੁੱਧ ਲੈਣ ਵਾਲਾ ਆਪ ਆਉਂਦਾ ਫਿਰ ਜੇ ਕੋਈ ਆਪਾਂ ਪਸ਼ੂ ਬੰਨ ਕੇ ਰੱਖਦੇ ਆ ਬੰਦਕ ਬਣਾ ਕੇ ਰੱਖਦੇ ਆ ਤਾਂ ਮਾਲਕ ਉਹਨੂੰ ਚਿੰਤਾ ਹੁੰਦੀ ਆ ਮਾਲਕ ਨੂੰ ਪੱਠੇ ਪਾਉਣੇ ਨਲਾਉਣਾ ਧੁੱਪੇ ਤੋਂ ਛਾਵੇਂ ਕਰਨਾ ਪਾਣੀ ਪਿਲਾਉਣਾ ਟਾਈਮ ਸਿਰ ਬੰਦਕ ਹੋ ਕੇ ਰਹੇ ਤਾਂ ਬੰਦ ਦੀ ਸੁਧ ਲੈਂਦਾ ਫਿਰ ਆਪ ਮਾਲਕ ਲੈਂਦਾ ਬੰਦਕ ਹੋਏ ਦੀ ਸੁੱਧ ਲੈਂਦਾ ਜਿੰਨਾ ਜਰ ਬੰਦਕ ਨਹੀਂ ਹੋਣਾ ਜਰ ਸੁੱਧ ਹੋਬ ਨਹੀਂ ਲੈਂਦਾ ਆਵਾਰਾ ਦਾ ਪਸ਼ੂ ਨੇ ਉਹਨਾਂ ਦੀ ਸੁਧ ਕੌਣ ਲੈਂਦਾ ਇਹ ਅਵਾਰਾ ਹੈ ਅਵਾਰਾ ਕਰਦਾ ਹੈ ਜਿਹਦਾ ਮਨ ਆਪਣੀ ਮਰਜ਼ੀ ਨਾਲ ਚੱਲਦਾ ਅਵਾਰਾ ਕਰਦਾ ਉਹਦੀ ਕੋਈ ਨਹੀਂ ਸੁੱਧ ਲੈਣ ਵਾਲਾ ਪਾਣੇ ਦੇ ਵਿੱਚ ਰਹਿਣ ਵਾਲੇ ਦੀ ਸੁੱਧ ਉਹ ਮਾਲਕ ਆਪ ਲੈਂਦਾ ਠੀਕ ਹੈ ਜੀ ਕਹਿੰਦਾ ਭਾਵੇਂ ਆਪਾਂ ਬੰਧਕ ਹੋ ਕੇ ਰਹਿਣਾ ਫਿਰ ਉਹ ਸਾਡੀ ਸੁੱਧ ਲਏਗਾ ਬਿਲਕੁਲ ਠੀਕ ਹੈ ਜੀ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਜੀ ਬੱਬੇ ਅੱਖਰ ਤੋਂ 26 ਨੰਬਰ ਪੌੜੀ 'ਚ ਜੀ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾਂ ਚਾਰ ਜੁਗ ਬਣਾ ਕੇ ਚੌਪੜ ਕਰਕੇ ਬਾਜੀ ਖੇਲਣ ਲੱਗਿਆ ਕਿੰਨਾ 'ਚ ਖੇਲਦਾ ਚੌਥੇ 'ਚ ਨਹੀਂ ਖੇਲਦਾ ਜਾ ਕੇ ਫਿਰ ਹਾਂਜੀ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਹਾਂ ਸਾਰੇ ਜੀ ਜੰਤ ਨੇ ਪਾਸਾ ਢਾਲਦਾ ਆਪ ਅੰਦਰ ਪਾਸਾ ਢਾਲਦਾ ਆਪ ਹੁਕਮ ਨਾਲ ਵੀ ਆਏ ਪਾਸੇ ਤੋਂ ਚੱਲੋ ਸਾਰੇ ਨੂੰ ਸੋਚੀ ਦੇ ਰਿਹਾ ਪਾਸਾ ਢਾਲਣ ਦੀ ਕੋਈ ਆ ਮਾਇਆ ਵਾਲੇ ਪਾਸੇ ਤੋਂ ਢਲ ਕੇ ਇੱਧਰ ਨੂੰ ਆਜੋ ਸਾਰਿਆਂ ਦਾ ਪਾਸਾ ਢਾਲਦਾ ਜੀ ਜੰਤ ਸਭ ਛੱਡਤੇ ਪਹਿਲਾਂ ਫਿਰ ਉਹਨਾਂ ਨੂੰ ਢਾਲਦਾ ਵੀ ਗੁਰੂ ਬਣ ਕੇ ਉਪਦੇਸ਼ ਕਰ ਰਿਹਾ ਇੱਧਰ ਨੂੰ ਨਾ ਜਾਓ ਗਲਤੀਆਂ ਨਾ ਕਰੋ ਇੱਧਰ ਨੂੰ ਆਓ ਪਾਸਾ ਕਿਵੇਂ ਢਾਲਣਾ ਦੱਸ ਰਿਹਾ ਅੰਦਰੋਂ ਕੀ ਕਰਨਾ ਕੀ ਨਹੀਂ ਕਰਨਾ ਦੋਹਾਂ ਦੀ ਗੱਲ ਹੈ ਠੀਕ ਹੈ ਜੀ ਗੁਰ ਵਾਲਾ ਪਾਸਾ ਢਾਲਣਾ ਤੇ ਮਾਇਆ ਵਾਲਾ ਛੱਡਣਾ ਹੈ ਜੀ ਹਾਂ ਸੱਚ ਵਾਲਾ ਪਾਸਾ ਢਾਲਣਾ ਝੂਠ ਕਪਟ ਵਾਲਾ ਪਾਸਾ ਛੱਡਣਾ ਹਾਂਜੀ ਚਾਰ ਯੁਗਾਂ ਦੀ ਖੇਡ ਹੈ ਇਹ ਜੀ ਹਾਂਜੀ ਹੁਣ ਹੈ ਜੀ ਬੱਬੇ ਅੱਖਰ ਤੋਂ ਉਪਦੇਸ਼ ਗੁਰੂ ਅਮਰਦਾਸ ਜੀ ਦਾ ਪੱਟੀ ਮਹੱਲਾ ਤੀਜਾ ਤੀਜੀ ਪੌੜੀ ਦਾ ਉਪਦੇਸ਼ ਹੈ ਜੀ ਬੱਬੇ ਬੂਝੇ ਨਾਹੀ ਮੂੜੇ ਭਰਮ ਭੂਲੇ ਤੇਰਾ ਜਨਮ ਗਿਆ ਮੂਰਖ ਕਿਉਂ ਨਹੀਂ ਸਮਝ ਰਿਹਾ ਇਹ ਗੱਲ ਨੂੰ ਬੁੱਝ ਰਿਹਾ ਪਲ ਵਿੱਚ ਭੁੱਲੇ ਦਾ ਤੇਰਾ ਜਨਮੇ ਵਿਅਰਥ ਜਾ ਰਿਹਾ ਜਨਮ ਜਾ ਰਿਹਾ ਤੈਨੂੰ ਚਿੰਤਾ ਹੀ ਕੋਈ ਨਹੀਂ ਬਥੇਰੇ ਤੈਨੂੰ ਧਰਮ ਸੁਣਦਾ ਜਿੱਥੇ ਜਾ ਕੇ ਇਹੀ ਕਹਿੰਦੇ ਨੇ ਪਰ ਫਿਰ ਵੀ ਭੁੱਲਿਆ ਫਿਰਦਾ ਤੈਨੂੰ ਇਹ ਪਰਮਾ ਵੀ ਗਾਹਾਂ ਕੁਝ ਹੈ ਹੀ ਨਹੀਂ ਹੁੰਦਾ ਹੀ ਨਹੀਂ ਤਾਂ ਸੁਣ ਲਿਆ ਕਿਸੇ ਤੋਂ ਇਹ ਜੱਗ ਮਿੱਠਾ ਕਹਿੰਦਾ ਅੱਗੇ ਕਿਹਨੇ ਡੱਠਾ ਇਹਨੂੰ ਸੱਚ ਮੰਨ ਲਿਆ ਤਾਂ ਪਤਾ ਲੱਗ ਜੂ ਜਗਾ ਹਾਂਜੀ ਹੋਣ ਦਾ ਨਾਉ ਧਰਾਇਓ ਪੰਦਾ ਅਵਰਾ ਕਾਤ ਭਾਰ ਤੁਦ ਲਿਆ ਪੰਦਾ ਹੁੰਦਾ ਰਾਹ ਦੱਸਣ ਵਾਲਾ ਸਹੀ ਅੱਗੇ ਦਾ ਪੰਦਾ ਤੂੰ ਕਹਿਣਾ ਆਪਣੇ ਆਪ ਨੂੰ ਪਾਂਦਾ ਤੂੰ ਹੈ ਨਹੀਂ ਅੱਗੇ ਦਾ ਰਾਹ ਤੈਨੂੰ ਗਿਆਨ ਨਹੀਂ ਨਾ ਤੂੰ ਦੱਸਦਾ ਨਾ ਤੈਨੂੰ ਗਿਆਨ ਹੈ ਨਾ ਤੂੰ ਪੰਦਾ ਰਖਾਈ ਫਿਰਦਾ ਇਹ ਅਣ ਹੁੰਦਾ ਨਾਉ ਧਰਾਇਆ ਹੋਇਆ ਤੇਰਾ ਗਲਤ ਨਾਉ ਰਖਾਇਆ ਹੋਇਆ ਝੂਠਾ ਪੰਦਾ ਬਣਿਆ ਫਿਰਦਾ ਅਣ ਹੁੰਦਾ ਨਾਉ ਧਰਾਇਓ ਪੰਦਾ ਅਵਰਾ ਕਾ ਭਾਰ ਤੁਧ ਲਿਆ ਬਸ ਦੂਜਿਆਂ ਨੂੰ ਜੇ ਡੁੱਬਣਗੇ ਨਾ ਗਲਤ ਰਸਤੇ ਜਾ ਕੇ ਸਾਰਿਆਂ ਦਾ ਭਾਰ ਤੇਰੇ ਤੇ ਪੈ ਜਾਣਾ ਸਤਿ ਬਾਸ਼ਾ ਨੇ ਇਹ ਕਹਿਤਾ ਇਹ ਦਿਖਾਇਓ ਜਗਤ ਕੋ ਲੋਗਨ ਕੋ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ ਦੂਜਿਆਂ ਦਾ ਚਾਹੇ ਨਰਕ ਤੋਂ ਬਚਣ ਪਰ ਤੂੰ ਬਿਲਕੁਲ ਥੱਲੇ ਨਰਕ ਜਾਣਦਾ ਕੋਈ ਪੰਡਾ ਹੋਵੇ ਕੋਈ ਸੰਤ ਹੋਵੇ ਕੋਈ ਮਹਾਪੁਰਖ ਹੋਵੇ ਜਿਹਨੂੰ ਗਿਆਨ ਨਾ ਹੋਵੇ ਔਰ ਗਿਆਨ ਗਲਤ ਉਪਦੇਸ਼ ਕਰੇ ਉਹਦੀ ਇਹੀ ਹਾਲ ਹੋਊਗਾ ਇਹ ਸੱਚਖੰਡ ਦਾ ਹੁਕਮ ਹੈ ਪਰਮਾਨ ਹੈ ਕਿਸੇ ਆਦਮੀ ਦੀ ਗੱਲ ਨਹੀਂ ਕਹੀ ਆਦਮੀ ਨੇ ਤਾਂ ਦੱਸੀ ਹੈ ਇੱਥੇ ਤੀਸਰੇ ਪਾਸ਼ਾ ਦੇ ਉਪਦੇਸ਼ ਦੀ ਸਮਾਪਤੀ ਹੈ ਜੀ ਤੇ ਪੰਜਵੇਂ ਪਾਸ਼ਾ ਨੇ ਉਪਦੇਸ਼ ਦਿੱਤਾ ਜੀ ਆਪਾਂ ਨੂੰ ਬੱਬੇ ਅੱਖਰ ਤੋਂ 39ਵੀਂ ਪੌੜੀ ਹੈ ਜੀ ਪੌੜੀ ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ ਵੈਸ਼ਨੂ ਤੇ ਗੁਰਮੁਖੀ ਸੁਚ ਧਰਮ ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ ਕਹਿੰਦੇ ਜਿਹਨੇ ਬ੍ਰਹਮ ਨੂੰ ਜਾਣ ਲਿਆ ਉਹ ਬ੍ਰਹਮਾ ਬ੍ਰਹਮੇ ਬਣੇ ਫਿਰਦੇ ਨੇ ਬ੍ਰਹਮਾ ਜਿਹੜੇ ਕਹਿੰਦੇ ਨੇ ਬ੍ਰਹਮਾ ਨੇ ਵੇਦ ਲਿਖਿਆ ਉਹ ਲਿਖਿਆ ਜਿਨ੍ਹਾਂ ਨੇ ਬ੍ਰਹਮ ਜਾਣ ਲਿਆ ਉਹ ਬ੍ਰਹਮੇ ਸਾਰੇ ਹੀ ਨੇ ਬ੍ਰਹਮ ਨੂੰ ਜਾਣ ਲਿਆ ਆਪਣੇ ਮੂਲ ਨੂੰ ਜਿਹਨੇ ਜਾਣ ਲਿਆ ਉਹ ਬ੍ਰਹਮਾ ਆਦਮੀ ਉਹ ਬ੍ਰਹਮਾ ਹੁੰਦਾ ਆਦਮੀ ਨੇ ਗਿਆਨ ਦਿੱਤਾ ਚਾਰ ਵੇਦ ਦਿੱਤੇ ਨੇ ਬ੍ਰਹਮਾ ਬ੍ਰਹਮ ਜਾਣੇ ਤੇ ਬ੍ਰਹਮ ਹਾਂਜੀ ਵੈਸ਼ਨੂ ਤੇ ਗੁਰਮੁਖੀ ਸੁਚ ਧਰਮ ਜਿਹੜੇ ਗੁਰਮੁਖ ਨੇ ਉਹੀ ਵੈਸ਼ਨੂ ਨੇ ਸੁਚ ਧਰਮਾਂ ਨੇ ਜਿਨ੍ਹਾਂ ਨੇ ਮਾਂਸ ਨਹੀਂ ਖਾਂਦਾ ਵੈਸ਼ਨੂ ਨਹੀਂ ਹਣ ਝੂਠ ਬੋਲਦੇ ਨੇ ਵੈਸ਼ਨੂ ਸੋ ਜਿਸ ਸੁਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਪੈਨ ਜਿਹੜੇ ਮਾਇਆ ਨਾਲ ਜੁੜੇ ਹੋਏ ਉਪਦੇਸ਼ ਕਰਦੇ ਨੇ ਜਿਹੜੇ ਪੈਰਾਂ ਨੂੰ ਚੱਲਣ ਕਹਿੰਦੇ ਨੇ ਖੇਡ ਨੂੰ ਧੂੜ ਕਹਿੰਦੇ ਨੇ ਉਹ ਵੈਸ਼ਨੂ ਕਹਿੰਦੇ ਨੇ ਆਪਣੇ ਆਪ ਨੂੰ ਉਹ ਤਾਂ ਰਾਤੀ ਮਾਨ ਖਾਣੇ ਨੇ ਉਹ ਤਾਂ ਰਤ ਪੀਂਦੇ ਨੇ ਲੋਕਾਂ ਦੀ ਉਹ ਕਹਿੰਦੇ ਨੇ ਅਸੀਂ ਬੈਸ਼ਨੂ ਬੈਸ਼ਨੂ ਨਹੀਂ ਹਨ ਉਹ ਸੁੱਚ ਧਰਮ ਵਾਲੇ ਬੈਸ਼ਨੂ ਨੇ ਸੱਚਾ ਸੱਚਾ ਧਰਮ ਹੈ ਜਿਨ੍ਹਾਂ ਦਾ ਸੁੱਚੇ ਕਹੀਏ ਨਾਨਕਾ ਜਿਨ ਮਨ ਪਿਆ ਸੋਏ ਜਿਨ੍ਹਾਂ ਦੇ ਮਨ ਦੇ ਵਿੱਚ ਉਹਦੀ ਸੋਭਾ ਵਸੀ ਜਿਹਦੇ ਮਨ ਦੇ ਵਿੱਚ ਉਹ ਆਪ ਵਸ ਗਿਆ ਉਹਨਾਂ ਦਾ ਉਪਦੇਸ਼ ਦੱਸ ਦਿੰਦਾ ਹੈ ਉਹਨਾਂ ਦਾ ਬਿਆਨ ਦੱਸ ਦਿੰਦਾ ਉਹਨਾਂ ਦੀ ਬੋਲੀ ਦੱਸ ਦਿੰਦੀ ਹੈ ਉਹਨਾਂ ਦੀ ਗੱਲ ਦੱਸ ਦਿੰਦੀ ਹੈ ਵੀ ਉਹਨਾਂ ਦੇ ਅੰਦਰ ਬਸਿਆ ਕਿ ਨਹੀਂ ਬਸਿਆ ਹੈ ਵੈਸ਼ਨੂ ਦੀ ਡੈਫੀਨੇਸ਼ਨ ਦਰਗਾਹ ਦੀ ਡੈਫੀਨੇਸ਼ਨ ਵੈਸ਼ਨੂ ਦੀ ਇਹ ਹੈ ਸੁੱਚ ਧਰਮ ਦੇ ਵਿੱਚ ਪਰਮੇਸ਼ਰ ਦਾ ਗਿਆਨ ਹੈ ਉਹ ਤਾਂ ਸੁੱਚ ਹੈ ਜਿੱਥੇ ਸੱਚ ਹੈ ਉੱਥੇ ਹੀ ਸੁੱਚ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਜੇ ਸੁੱਚ ਹੈ ਹਿਰਦਾ ਸੁੱਚ ਹੈ ਤਾਂ ਉਹ ਤੇ ਸੱਚ ਪਊਗਾ ਪੰਜ ਦਾ ਗਿਆਨ ਪਊਗਾ ਹਾਂਜੀ ਵੀਰਾ ਆਪਨ ਬੁਰਾ ਮਿਟਾਵੇ ਤਾਹੂ ਬੁਰਾ ਨਿਕਟ ਨਹੀਂ ਆਵੇ ਵੀਰ ਵੀਰ ਕੌਣ ਹੈ ਬਹਾਦਰ ਕੌਣ ਹੈ ਸੂਰਮਾ ਕੌਣ ਹੈ ਆਪਨ ਬੁਰਾ ਮਿਟਾਵੇ ਆਪਣੇ ਅੰਦਰੋਂ ਬੁਰਾਈ ਨੂੰ ਮਿਟਾ ਦੇਵੇ ਆਪਣੇ ਅੰਦਰ ਜਦੋਂ ਬੁਰਾਈ ਖਤਮ ਹੋ ਗਈ ਉਹ ਸੂਰਮਾ ਆਪਨ ਬੁਰਾ ਮਿਟਾਵੇ ਆਪਣੇ ਅੰਦਰ ਆਪਣਾ ਆਪਾ ਬੁਰਾ ਹੈ ਉਹਨੂੰ ਮਿਟਾਓ ਮਨ ਬੁਰਾ ਹੈ ਮਨ ਲੋਚੇ ਬੁਰਾਈਆਂ ਇਹਨੂੰ ਮਿਟਾ ਦਿਓ ਖਤਮ ਕਰੋ ਹਾਂਜੀ ਤਾਂ ਹੂੰ ਬੁਰਾ ਨਿਕਟ ਨਹੀਂ ਆਵੇ ਫੇਰ ਉਹ ਜਨਮ ਚ ਨਹੀਂ ਆਉਂਦਾ ਫੇਰ ਉਹਦੇ ਜਨਮ ਨਿਕਟ ਨਹੀਂ ਆਉਂਦਾ ਉਹਦਾ ਜੰਮਣ ਵਾਲਾ ਨਹੀਂ ਫੇਰ ਹਾਂਜੀ ਬੰਦਿਓ ਆਪਨ ਹਉ ਹਉ ਬੰਦਾ ਦੋਸ਼ ਦੇਤ ਆਗਹਿ ਕੋ ਅੰਦਾ ਅੰਦਾ ਦੁਆ ਨੂੰ ਦੰਦਾ ਆਪਣੇ ਹੰਕਾਰ ਦਾ ਬਜਿਆ ਹੋਇਆ ਹਉ ਹਉ ਤਾਂ ਆਪ ਕਰਦਾ ਓਏ ਆਪੇ ਮਹਾਪੁਰਖ ਬਣ ਗਿਆ ਆਪੇ ਤੂੰ ਸੰਤ ਬਣ ਗਿਆ ਆਪੇ ਬ੍ਰਹਮ ਗਿਆਨੀ ਬਣ ਗਿਆ ਇਹ ਤੇ ਬੰਨਾਂ 'ਚ ਪਿਆ ਹੋਇਆ ਤੂੰ ਇਹ ਉਹ ਸਜ਼ਾ ਮਿਲਣੀ ਹੈ ਹਾਂ ਹਾਂ ਦੇ ਬੰਦਰ 'ਚ ਬੰਨਿਆ ਹੋਇਆ ਆਪਣੀ ਮਰਜ਼ੀ ਦੇ ਗੱਲਾਂ ਕਰਦਾ ਗੁਰਬਾਣੀ ਦੇ ਮਰਜ਼ੀ ਦੇ ਅਰਥ ਪਲਟ ਕੇ ਦਿੰਦਾ ਲੋਕਾਂ ਨੂੰ ਬੰਦਰਾਂ 'ਚ ਬੰਦਾ ਆ ਵਜਿਆ ਹੋਇਆ ਦੋ ਦੇਸ ਅੰਨਾ ਹੋਇਆ ਹੋਇਆ ਤੈਨੂੰ ਇਹ ਨਹੀਂ ਪਤਾ ਵੀ ਮੈਂ ਆਪਣੇ ਹੰਕਾਰ ਨਾਲ ਵਜਿਆ ਹੋਇਆ ਮੇਰਾ ਹੀ ਹੰਕਾਰ ਮੈਨੂੰ ਬੰਨੂਗਾ ਤੇ ਦੋਸ਼ ਹੋਰ ਕਿਹਦਾ ਪਰਮੇਸ਼ਰ ਨੂੰ ਦੋਸ਼ ਦਿੰਦਾ ਜੀ ਉਹਦਾ ਹੁਕਮ ਹੀ ਨਹੀਂ ਹੋਇਆ ਅਸੀਂ ਕੀ ਕਰਦੇ ਹਾਂਜੀ ਬਾਤ ਚੀਤ ਸਭ ਰਹੀ ਸਿਆਣਪ ਜਿਸੇ ਜਨਾਵੋ ਸੋ ਜਾਣੈ ਨਾਨਕ ਹਾਂ ਬਾਤ ਚੀਤ ਸਭ ਰਹੀ ਸਿਆਣਪ ਬੜੀਆਂ ਚਤਰਾਈ ਦੀਆਂ ਗੱਲਾਂ ਕਰਦਾ ਬੜੀਆਂ ਹੁਸ਼ਿਆਰੀ ਦੀਆਂ ਗੱਲਾਂ ਕਰਦਾ ਜਿਸੇ ਜਨਾਵੋ ਸੋ ਜਾਣੈ ਨਾਨਕ ਨਾਨਕ ਕਹਿੰਦਾ ਵੀ ਸੱਚ ਤਾਂ ਜਿਹਨੂੰ ਤੂੰ ਜਣਾਏਗਾ ਉਹ ਜਾਣੂਗਾ ਜਿਹੜਾ ਜਾਣਨਾ ਚਾਹੁੰਦਾ ਹੀ ਨਹੀਂ ਹੈ ਤੇ ਉਹਨੂੰ ਕੌਣ ਜਣਾ ਦੂਗਾ ਸੱਚ ਤੈਨੂੰ ਕੋਈ ਕਹੇ ਵੀ ਮੈਨੂੰ ਸੱਚ ਦੀ ਸੋਝੀ ਦੇ ਮੈਨੂੰ ਸੱਚ ਚਾਹੀਦਾ ਤੂੰ ਦਮੇ ਜਿਹੜਾ ਮੰਗਦਾ ਹੀ ਨਹੀਂ ਉਹ ਲੋੜ ਹੀ ਨਹੀਂ ਤੈਨੂੰ ਵੀ ਕੀ ਲੋੜ ਪਈ ਹੈ ਜਿਹੜਾ ਕਹਿੰਦਾ ਮੇਰਾ ਤਾਂ ਇਸੇ ਕੋਸੜੀ ਜੀ ਲੱਗਿਆ ਹੋਇਆ ਕਾਲ ਕੋਸੜੀ 'ਚ ਉਹ ਕਹਿੰਦਾ ਤੇਰਾ ਜੀ ਲੱਗਿਆ ਭਾਈ ਤੈਨੂੰ ਦੁਖੀ ਕਰਕੇ ਨਹੀਂ ਅਸੀਂ ਕੱਢਦੇ ਤੋ ਇੱਥੇ ਰਹਿ ਜਿਹੜਾ ਦੁਖੀ ਹੈ ਮਾਇਆ ਦੇ ਵਿੱਚ ਉਹਨੂੰ ਬਾਹਰ ਕੱਢਦਾ ਉਹ ਜਿਹੜਾ ਮਾਇਆ ਜੀ ਲੱਗਿਆ ਹੈ ਮਾਇਆ ਜੇ ਜਾਣਾ ਨਹੀਂ ਚਾਹੁੰਦਾ ਮਾਇਆ ਜੇ ਜਾਣ ਤੋਂ ਦੁੱਖ ਮਿਲਦਾ ਹੈ ਉਹਨੂੰ ਉਹ ਕਿਉਂ ਕੱਢੇ ਸਭ ਨੂੰ ਖੁਸ਼ ਰੱਖਣਾ ਉਹਨੂੰ ਜਿਹੜਾ ਮਾਇਆ ਚ ਖੇਡ ਕੇ ਖੁਸ਼ ਹੈ ਮਾਇਆ ਚ ਰਹੇ ਜਿਹੜਾ ਉਧਰ ਉਹਦੇ ਫਟ ਫਟ ਜਾ ਕੇ ਖੁਸ਼ ਹੈ ਜਿਹੜਾ ਕਹਿੰਦਾ ਮੈਂ ਇੱਥੇ ਦੁਖੀ ਹਾਂ ਉਹਨੂੰ ਉੱਥੇ ਲੈ ਜਾਂਦਾ ਤੇਰੀ ਇੱਛਾ ਤੇ ਖੜੀ ਹੈ ਗੱਲ ਆਦਮੀ ਦੀ ਇੱਛਾ ਤੇ ਖੜੀ ਹੈ ਗੱਲ ਹਾਂਜੀ ਠੀਕ ਹੈ ਜੀ ਇੱਥੇ 39ਵੀਂ ਪੌੜੀ ਸਮਾਪਤੀ ਹੈ ਤਾਂ ਬੱਬੇ ਅੱਖਰ ਦੇ ਉਪਦੇਸ਼ ਦੀ ਪੰਜਵੇਂ ਮਹੱਲੇ ਦੇ ਰੋੜੀ ਮਹੱਲਾ ਪੰਜਵਾਂ ਦੀ ਸਮਾਪਤੀ ਹੈ ਬੱਬੇ ਅੱਖਰ ਦਾ ਵੀ ਉਪਦੇਸ਼ ਉਹੀ ਹੈ ਕਿ ਜੇ ਕਬੀਰ ਜੀ ਕਹਿੰਦੇ ਆ ਮਨ ਔਰ ਚਿੱਤ ਮਿਲ ਜਾਣ ਫਿਰ ਵਿਛੜਦੇ ਨਹੀਂ ਹੈ ਤੇ ਇਹਦੇ ਵਾਸਤੇ ਬੰਦਗੀ ਕਰਨੀ ਜ਼ਰੂਰੀ ਹੈ ਤੇ ਪੰਜਵੇਂ ਪਾਤਸ਼ਾਹ ਨੇ ਦੱਸਿਆ ਵੀ ਬੰਦਗੀ ਜੋ ਹੈ ਉਹ ਹੈ ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ ਉਹੀ ਬ੍ਰਹਮਾ ਹੈ ਜਿਨ੍ਹਾਂ ਨੇ ਬੰਦਗੀ ਜਾਣ ਲਈ ਹੈ ਹਾਂਜੀ ਤੇ ਤੀਸਰੇ ਪਾਤਸ਼ਾਹ ਨੇ ਕਿਹਾ ਵੀ ਜੋ ਆਪਣੇ ਆਪਾਂ ਨਹੀਂ ਬੁੱਝਦੇ ਉਹ ਮੂੜੇ ਆ ਬੱਬੇ ਬੂਝੇ ਨਾ ਹੀ ਮੂੜੇ ਭਰਮ ਭੁੱਲੇ ਤੇਰਾ ਜਨਮ ਗਿਆ ਇਹ ਜਨਮ ਨੂੰ ਬਿਨਾ ਬੁੱਝੇ ਜੋ ਆਪਣਾ ਮੂਲ ਬੁੱਝੇ ਬਿਨਾ ਜਨਮ ਗਵਾ ਲਿਆ ਹਾਂਜੀ ਬਿਲਕੁਲ ਠੀਕ ਹੈ ਜੀ ਇੱਥੇ ਫਿਰ ਬੱਬੇ ਅੱਖਰ ਦੇ ਉਪਦੇਸ਼ ਦੀ ਸਮਾਪਤੀ ਹੈ ਜੀ ਜੀ